ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਕੀ ਵਾਰ ਮਹੱਲਾ ਤੀਜਾ ਜੋਧੇ ਵੀਰੇ ਪੂਰ ਬਾਣੀ ਕੀ ਧੁਨੀ ਸ਼ਲੋਕ ਮਹੱਲਾ ਤੀਜਾ ਸਤਿਗੁਰ ਸਹਜੈ ਕਾ ਖੇਤ ਹੈ ਜਿਸ ਨੂੰ ਲਾਏ ਭਾਉ ਨਾ ਬੀਜੇ ਨਾ ਉਗਵੇ ਨਾਮੇ ਰਹੇ ਸਮਾਏ ਹਾਂਜੀ ਸਤਗੁਰ ਜਿਹੜਾ ਹੈਗਾ ਸਹਜੇ ਦਾ ਖੇਤ ਹੈ ਸਤਗੁਰ ਸਹਜਾ ਹੁੰਦਾ ਟਿਕਿਆ ਹੋਇਆ ਸਤਗੁਰ ਟਿਕਿਆ ਹੋਇਆ ਆਪ ਟਿਕਿਆ ਹੋਇਆ ਜਿਵੇਂ ਖੇਤ ਟਿਕਿਆ ਹੋਇਆ ਹੁੰਦਾ ਸਹਜੇ ਦਾ ਖੇਤ ਹੈ ਸਤਗੁਰ ਦੇ ਵਿੱਚ ਨਾਮ ਵੀ ਜਿਉਣਾ ਉਹ ਕਹਿੰਦੇ ਨਾਲੇ ਮਿਲਣਾ ਆਖੇ ਮਨ ਨੇ ਮਨ ਨੇ ਇਹਦੇ ਤੇ ਟਿਕਣਾ ਆਖੇ ਤਾਂ ਜਮਣਾ ਇਹ ਟਿਕਿਆ ਹੋਇਆ ਮਨ ਨੇ ਇਹਦੇ ਨਾਲ ਇਹਦੇ ਨਾਲ ਜੁੜ ਕੇ ਟਿਕ ਜਾਣਾ ਇੱਕ ਹੋ ਜਾਣਾ ਆਕਾਸ਼ ਪਹਿਲਾਂ ਹੀ ਟਿਕਿਆ ਹੋਇਆ ਆਕਾਸ਼ ਦੇ ਨਾਲ ਦੋਏ ਜੁੜ ਜਾਣੇ ਨੇ ਆਕਾਸ਼ ਕਰਕੇ ਖੇਤ ਕਿਹਾ ਹੋਇਆ ਸਤਿਗੁਰ ਤਾਂ ਐਸੇ ਚੇਤਨ ਹੈ ਆਕਾਸ਼ ਕਰਕੇ ਖੇਤ ਹੈ ਇਹਦੇ ਸਰੀਰ ਕਰਕੇ ਖੇਤ ਹੈ ਸਾਜੇ ਦਾ ਖੇਤ ਹੈ ਜਿਸ ਨੂੰ ਲਾਏ ਭਾਉ ਜਿਹਨੂੰ ਇਹ ਆਪਣਾ ਭਾਉ ਲਾਜਵੇ ਪ੍ਰੇਮ ਲਾਜਵੇ ਉਹ ਇਹਦੇ ਨਾਲ ਜੁੜ ਜਾਂਦਾ ਜਿਸ ਮਨ ਵਿੱਚ ਇਹਦਾ ਭਾਉ ਪੈਦਾ ਹੋ ਜਾਏ ਉਹ ਇਹਦੇ ਨਾਲ ਜੁੜ ਜਾਂਦਾ ਹੈ ਇਹਦੇ ਨਾਲ ਇੱਕ ਮਿੱਕ ਹੋ ਜਾਂਦਾ ਤੇ ਨਾਮ ਬੀਜ ਹੁੰਦਾ ਉੱਥੇ ਹਾਂਜੀ ਨਾਉ ਬੀਜੇ ਨਾਉ ਉਗਵੇ ਨਾਮੇ ਰਹੇ ਸਮਾਏ ਬਸ ਨਾਉ ਜਬ ਬੀਜਦਾ ਨੋ ਜੰਮਦਾ ਵੀ ਹੈ ਫਿਰ ਉੱਤੇ ਆਪਕੋ ਹੁਕਮ ਪੈਦਾ ਵੀ ਹੁੰਦਾ ਕਿਉਂਕਿ ਹੁਕਮ ਹੀ ਪੈਦਾ ਹੁੰਦਾ ਸ਼ਬਦ ਗੁਰੂ ਹੀ ਪੈਦਾ ਹੁੰਦਾ ਨਾਮੇ ਰਹੇ ਸਮਾਏ ਜੀਵਾਤਮਾ ਫਿਰ ਨਾਮ ਦੇ ਵਿੱਚ ਸਮਾਈ ਰਹਿੰਦੀ ਹੈ ਉਸੇ ਹੁਕਮ ਵਿੱਚ ਸਮਾਈ ਰਹਿੰਦੀ ਹੈ ਇਹ ਦੋਏ ਜਾਣੇ ਉਸੇ ਦੇ ਵਿੱਚ ਸਮਾ ਜਾਂਦੇ ਨੇ ਜਿਵੇਂ ਦੋ ਬੀਜ ਹੁੰਦੇ ਨੇ ਦਾਲ ਹੁੰਦੀ ਹੈ ਇੱਕ ਹੋ ਕੇ ਜਾਂ ਪੇੜ ਬਣਦਾ ਦੋਏ ਜਾਣੇ ਪੇੜ 'ਚ ਸਮਾ ਜਾਂਦੇ ਐਵੇਂ ਨਾਮ ਦੇ ਵਿੱਚ ਪਰਮਨ ਸਮਾ ਜਾਂਦੇ ਨੇ ਹਾਂਜੀ ਹਉਮੈ ਇਹੋ ਬੀਜ ਹੈ ਸਹਸਾ ਗਿਆ ਵਿਲਾਏ ਨਾ ਕਿਛ ਬੀਜੇ ਨਾ ਉਗਵੇ ਜੋ ਬਖਸ਼ੇ ਸੋ ਖਾਏ ਹਉਮੈ ਇਹੋ ਬੀਜ ਹੈ ਹਾਲੇ ਤਾਂ ਹੋਮੇ ਦਾ ਬੀਜ ਹੈ ਮਨ ਜਿੰਨਾ ਚਿਰ ਹੋਮੇ ਹੋਮੇ ਦਾ ਬੀਜ ਹੈ ਬੀਜ ਨੂੰ ਹੋਮੇ ਦਾ ਰੋਗ ਲੱਗਿਆ ਹੋਇਆ ਇਹ ਉਹ ਬੀਜ ਹੈ ਸਹਿਸਾ ਗਿਆ ਬਲਾਏ ਸਹਿਸੇ ਦੇ ਵਿੱਚ ਲਿਪਟਿਆ ਹੋਇਆ ਸਹਿਸਾ ਕੀ ਹੁੰਦਾ ਸਹਿਸਾ ਹੁੰਦਾ ਡਰ ਡਰਦਾ ਹੈ ਡਰ ਚ ਵਿੜਿਆ ਹੋਇਆ ਹੈ ਡਰਦਾ ਡਰ ਵਿੱਚ ਘਿਰਿਆ ਹੋਇਆ ਡਰ ਵਿੱਚ ਡੁੱਬਿਆ ਹੋਇਆ ਸਹਿਸਾ ਗਿਆ ਬਲਾਏ ਨਾ ਕਿ ਜੇ ਬੀਜੇ ਨਾ ਕਿ ਝੁਕਮ ਹੈ ਨਾ ਕੋਈ ਬੀਜਦਾ ਹੈ ਉਹਨਾਂ ਚਿਰ ਜਿਹੜਾ ਜੇ ਸਹਿਤਾ ਹੈ ਰੋਮੇ ਨਾ ਕੁਝ ਝੁਕਦਾ ਜਾਂ ਬੀਜਣਾ ਨਹੀਂ ਉਗਣਾ ਕੀ ਹੈ ਜੋ ਬੱਕੇ ਸੋ ਖਾਏ ਉਹਨਾਂ ਚਿਰ ਤਾਂ ਜਿਹੜੀ ਕਰਨਾ ਨਹੀਂ ਉਹ ਇਹਨੂੰ ਬੜੀ ਬੋਟੀ ਗਿਆਨ ਪੈਦਾ ਹੁੰਦਾ ਨਾ ਉਹੀ ਇਹਦੀ ਖਰਾਸ ਹੈ ਕਰਨਾ ਨਹੀਂ ਜੋ ਕੋ ਸੁਣਦਾ ਉਹੀ ਗਿਆਨ ਖਰਾਸ ਹੈ ਇਹਦੀ ਅੰਦਰੋਂ ਨਹੀਂ ਇਹਦੇ ਗਿਆਨ ਪੈਦਾ ਹੁੰਦਾ ਉਹਨਾਂ ਚ ਜੋ ਬਖਸ਼ੇ ਸੋ ਖਾਏ ਜੋ ਬਾਕੀ ਹੋ ਜਾਂਦੀ ਹੈ ਕਿਸੇ ਪਾਸੋਂ ਜੋ ਮਿਲ ਜਾਂਦੀ ਹੈ ਕਦੀ ਕੋਈ ਗੱਲ ਕੋ ਗਿਆਨ ਦੀ ਉਹ ਇਹ ਖਾ ਲੈ ਉਹਦੇ ਨਾਲ ਗਿਆਨ ਦੀ ਭੁੱਖ ਮਿਟਾ ਲੈਂਦਾ ਆਪਣੀ ਹਾਂਜੀ ਅੰਭੈ ਸੇਤੀ ਅੰਬਰ ਲਿਆ ਬਹੁੜ ਨਾ ਨਿਕਸਿਆ ਜਾਏ ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਰਲ ਜਾਂਦਾ ਨਾ ਪਾਣੀ 'ਚ ਪਾਣੀ ਪਾ ਦੀ ਇੱਕ ਹੋ ਜਾਂਦੇ ਨੇ ਹਾਂਜੀ ਬਹੁੜ ਨਾ ਨਿਕਸਿਆ ਆਏ ਫੇਰ ਨਹੀਂ ਨਿਕਲਦਾ ਉਹ ਪਾਣੀ ਜੋ ਪਾਣੀ ਉਹੀ ਜੇ ਉਹੀ ਪਾਣੀ ਹੂਬੂ ਕੱਢਣਾ ਹੋਵੇ ਉਹ ਪਾਣੀ ਜੋ ਫੇਰ ਨਹੀਂ ਨਿਕਲਣਾ ਇਹ ਗੱਲ ਅਲੱਗ ਹੈ ਫੇਰ ਤਾਂ ਪਾਣੀ ਉਹਨਾਂ ਕੱਢ ਲਾਂਗੇ ਪਰ ਉਹੀ ਨਹੀਂ ਨਿਕਲਣਾ ਬੋੜਨਾ ਲਿਖਿਆ ਜਾਏ ਹਾਂਜੀ ਨਾਨਕ ਗੁਰਮੁਖੀ ਚਲਤ ਹੈ ਵੇਖੋ ਲੋਕਾਂ ਆਏ ਐ ਜਾਏ ਚਲਦਾ ਹੈ ਚਿੱਤਰ ਮੰਦਾ ਜਿਵੇਂ ਅੰਬ ਚਾਂਬ ਰਲ ਜਾਂਦਾ ਨਹੀਂ ਨਿਕਲਦਾ ਐਵੇਂ ਚਿੱਤਰ ਮਨ ਜਾ ਰਲ ਜਾਂਦਾ ਫੇਰ ਨਹੀਂ ਨਿਕਲਦਾ ਵੇਖੋ ਲੋਕ ਆਏ ਹਾਂਜੀ ਲੋਕ ਨਾ ਵੇਖੇ ਬਪੜਾ ਜਿਸ ਨੂੰ ਸੋਜੀ ਨਾਹੇ ਜਿਸ ਵੇਖਾਲੇ ਸੋ ਵੇਖੈ ਜਿਸ ਵਸਿਆ ਮਨ ਮਾਹੇ ਲੋਕ ਜਿਹੜੇ ਵਿਚਾਰੇ ਅਗਿਆਨੀ ਨੇ ਉਹਨਾਂ ਨੂੰ ਕੀ ਸਮਝ ਆਉਣੀ ਹੈ ਇਸ ਦੀ ਉਹ ਨਹੀਂ ਦੇਖ ਸਕਦੇ ਮੈਂ ਕੀ ਕਿਹਾ ਸੋਝੀ ਹੈ ਨਹੀਂ ਕੀ ਵੇਖਣਗੇ ਕੀ ਸਮਝਣਗੇ ਗੱਲ ਨੂੰ ਜਿਹੜੀ ਮੈਂ ਕਹੀ ਹੈ ਉਹਦਾ ਜਿਹਨੂੰ ਪਰਮੇਸ਼ਰ ਜੀ ਤੇ ਕਿਰਪਾ ਕਰੇ ਕੋਈ ਦੇਖ ਸਕਦਾ ਕੋਈ ਸਮਝ ਸਕਦਾ ਇਹ ਚਲਿਤ ਕੀ ਹੈ ਮੈਂ ਤਾਂ ਗੱਲ ਕਹਿਤੀ ਪਰ ਅਗਿਆਨੀ ਆਦਮੀ ਨੂੰ ਕੀ ਪਤਾ ਲੱਗਣਾ ਇਹ ਖੇਡ ਦਾ ਜਿਹੜੀ ਮੈਂ ਕਹੀ ਹੈ ਠੀਕ ਹੈ ਜੀ ਜਿਸ ਨੂੰ ਉਹ ਦਿਖਾਉਂਦਾ ਉਹ ਦੇਖਦਾ ਹੈ ਜੇ ਤੇ ਉਹਦੀ ਕਿਰਪਾ ਹੁੰਦੀ ਉਹ ਦੇਖ ਸਕਦਾ ਹੈ ਅਗਿਆਨੀ ਲੋਕ ਨਹੀਂ ਇਸ ਗੱਲ ਨੂੰ ਦੇਖ ਸਕਦੇ ਸਮਝ ਸਕਦੇ ਗੱਲ ਕੀ ਹੈ ਆ ਜਿਹਦਾ ਮਨ ਦੇ ਵਿੱਚ ਵਸਿਆ ਹੈ ਜਿਹੜਾ ਮਨ ਟਿਕਿਆ ਜਿਹਦਾ ਮਨ ਟਿਕਿਆ ਹੋਇਆ ਹੈ ਇਹ ਤਾਂ ਉਹ ਦੇਖੇ ਇਹ ਉਹ ਦਿਖਾਲੇ ਉਹ ਦੇਖੇ ਹੋਰ ਕੌਣ ਦੇਖੇ ਹਾਂਜੀ ਮਹੱਲਾ ਤੀਜਾ ਮਨਮੁਖ ਦੁੱਖ ਕਾ ਖੇਤ ਹੈ ਦੁੱਖ ਬੀਜੇ ਦੁੱਖ ਖਾਏ ਦੁੱਖ ਵਿੱਚ ਜੰਮੈ ਦੁੱਖ ਮਰੈ ਹਉਮੈ ਕਰਤ ਵਿਹਾਈ ਦੂਏ ਪਾਸੇ ਮਨਮੁਖ ਹੈ ਕਹਿੰਦੇ ਦੁੱਖ ਦਾ ਖੇਤ ਹੈ ਸਹਿਜੇ ਦਾ ਖੇਤ ਹੈ ਉਧਰ ਸਹਿਜੇ ਦੇ ਵਿੱਚ ਸੁਖ ਹੁੰਦਾ ਹੈ ਮਨ ਟਿਕਿਆ ਹੁੰਦਾ ਹੈ ਜਿੱਥੇ ਮਨ ਭਟਕਦਾ ਦੁੱਖ ਦਾ ਖੇਤ ਹੈ ਜਿਹਦਾ ਮਨ ਭਟਕਦਾ ਦੁੱਖ ਦਾ ਖੇਤ ਹੈ ਉਹ ਮਨ ਦਾ ਮਨ ਭਟਕਦਾ ਹੈ ਮਨ ਦਾ ਖੇਤ ਦੁੱਖ ਦਾ ਖੇਤ ਹੈ ਆ ਉੱਤੇ ਕੋਈ ਬੀਜਦਾ ਨਾ ਉੱਤੇ ਕੁਝ ਉਗਦਾ ਉਗਣਾ ਕੀ ਹੈ ਜਾਂ ਬੀਜਣਾ ਹੀ ਨਹੀਂ ਹਾਂਜੀ ਦੁੱਖ ਬੀਜੇ ਦੁੱਖ ਆਏ ਦੁੱਖੇ ਬੀਜਦਾ ਜਾਂ ਬੀਜਦਾ ਉਹ ਨਾਮ ਥੋੜੀ ਬੀਜਦਾ ਉਹ ਉੱਤੇ ਕੰਮ ਕਰਦਾ ਹੁਕਮ ਦਾ ਵਿਰੋਧ ਕਰਦਾ ਕਹਿਣ ਦਾ ਮਤਲਬ ਹੈ ਹੁਕਮ ਦਾ ਵਿਰੋਧ ਕਰਦਾ ਉਹ ਜੋ ਦੁੱਖ ਪੈਦਾ ਹੁੰਦੇ ਨੇ ਉਹੀ ਉਹਦੀ ਖੁਰਾਕ ਹੈ ਹਾਂਜੀ ਦੁੱਖ ਵਿੱਚ ਜੰਮੈ ਦੁੱਖ ਮਰੈ ਹਉਮੈ ਕਰਤ ਵਿਹਾਈ ਦੁੱਖ ਕੇ ਜੰਮਦਾ ਦੁੱਖ ਕੇ ਮਰ ਜਾਂਦਾ ਹਉਮੈ ਕਰਦਾ ਕਰਦਾ ਮੈਂ ਐ ਕਰ ਦੂ ਮੈਂ ਉਹ ਕਰਦਾ ਮੈਂ ਐ ਕਰ ਦਿੰਦਾ ਮੈਂ ਉਹ ਐ ਕਰਦਾ ਹੀ ਮਰ ਜਾਂਦਾ ਸਾਰੀ ਉਮਰ ਐਵੇਂ ਲੰਘ ਜਾਂਦੀ ਹੈ ਕਰਦੇ ਦੀ ਹਾਂਜੀ ਆਵਣ ਜਾਣ ਨਾ ਸੁਝਈ ਅੰਧਾ ਅੰਧ ਕਮਾਈ ਔਰ ਉਹ ਇਹ ਵੀ ਪਤਾ ਹੋਣਾ ਜਾਣਾ ਹੈਗਾ ਹੋਣਾ ਜਾਣਾ ਸੁਝਦਾ ਨਹੀਂ ਜੰਮਣ ਵੱਲੋਂ ਭੁੱਲਿਆ ਫਿਰਦਾ ਹੈ ਉਹਦਾ ਜੰਮਣ ਵਾਲ ਨੂੰ ਵੀ ਭੁੱਲਿਆ ਫਿਰਦਾ ਅੱਲਾ ਨੇ ਅੰਧ ਕਮਾਏ ਅੰਨੀ ਕਮਾਈ ਕਰੀ ਜਾਂਦਾ ਇਹਨਾਂ ਨਾਲ ਜਾਣੀ ਹੈ ਜੋ ਕੰਮ ਕਰਨ ਵਾਲਾ ਕਰਦਾ ਨਹੀਂ ਜੋ ਨਾ ਕਰਨ ਵਾਲਾ ਉਹ ਕਰਦਾ ਜੋ ਕੰਮ ਕਰਨਾ ਨਾਮ ਜਪਣਾ ਤਾਂ ਜਪਦਾ ਨਹੀਂ ਆ ਮਾਇਆ ਦੀ ਖੇਡ ਖੇਡਦਾ ਇੱਥੇ ਰਹਿ ਜਾਣੀ ਹੈ ਇਹ ਅੰਨ ਕਮਾਈ ਕਰਦਾ ਹੈ ਅੰਦਾ ਅੰਨ ਕਮਾਏ ਜੇ ਧਰਮ ਦਾ ਵੀ ਕੋਈ ਕੰਮ ਕਰਦਾ ਹੈ ਉਹ ਕਰਦਾ ਜਿਹਨੂੰ ਫਲ ਨਹੀਂ ਲੱਗਦਾ ਜਿਸ ਫਲ ਫੋਕਟ ਧਰਮ ਕਰਦਾ ਫਲ ਕੋਈ ਲੱਗਦਾ ਨਹੀਂ ਜੋ ਦੇਵੈ ਤਿਸੇ ਨਾ ਜਾਣਈ ਦਿੱਤੈ ਕੋ ਲਪਟਾਈ ਜਿਹੜਾ ਦਿੰਦਾ ਵਸਤੂ ਉਹਦਾ ਧੰਨਵਾਦ ਤਾਂ ਨਹੀਂ ਕਰਦਾ ਜੋ ਚੀਜ਼ ਮਿਲ ਜਾਂਦੀ ਹੈ ਉਹਨੂੰ ਲਿਪਟ ਜਾਂਦਾ ਹੈ ਦਾਤ ਪਿਆਰੀ ਹੋ ਜਾਂਦੀ ਹੈ ਦਾਤਾਰ ਵਿਸਰ ਜਾਂਦਾ ਹੈ ਦਾਤਾਰ ਨੂੰ ਭੁੱਲ ਜਾਂਦਾ ਹੈ ਦਾਤ ਨੂੰ ਅਪਣਾ ਲੈਂਦਾ ਹੈ ਦਾਤ ਨੂੰ ਜਫਾ ਮਾਰ ਲੈਂਦਾ ਹੈ ਦਾਤਾਰ ਨੂੰ ਭੁੱਲ ਜਾਂਦਾ ਹੈ ਹਾਂਜੀ ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨਾ ਕਰਨਾ ਜਾਏ ਨਾਨਕ ਨੇ ਜੋ ਪੂਰਬ ਲਿਖਿਆ ਹੋਈ ਕਮਾਉਂਦਾ ਹੈ ਜੋ ਪਹਿਲਾਂ ਸੋਚਦਾ ਪਹਿਲਾਂ ਕਮਾਉਂਦਾ ਬਾਅਦ ਚ ਲਿਖਣਾ ਸੋਚਣਾ ਹੀ ਹੈ ਜੈਸੀ ਸੋਚ ਹੁੰਦੀ ਹੈ ਆਦਮੀ ਦੀ ਵੈਸਾ ਹੀ ਕੰਮ ਕਰਦਾ ਆਪਣੀ ਸੋਚ ਅਨੁਸਾਰ ਜੇ ਤਾਂ ਗੁਰਮੁਖ ਹੈ ਤਾਂ ਤਾਂ ਗੁਰੂ ਦੀ ਮਤ ਅਨੁਸਾਰ ਕੰਮ ਕਰਦਾ ਜੇ ਗੁਰਮੁਖ ਹੈ ਤਾਂ ਆਪਣੀ ਮਤ ਅਨੁਸਾਰ ਕੰਮ ਕਰਦਾ ਪੂਰਬ ਲਿਖਿਆ ਕਮਾਵਣਾ ਅਵਰ ਨਾ ਕਰਨਾ ਜਾਏ ਉਹ ਕੁਝ ਕਰੇ ਨਹੀਂ ਸਕਦਾ ਜੋ ਸੋਚੂਗਾ ਉਹੀ ਕਰਨਾ ਜੋ ਸੋਚਦਾ ਉਹੀ ਕਰਦਾ ਜੇ ਗੁਰਮੁਖੀ ਸੋਚ ਹੈ ਤਾਂ ਗੁਰਮੁਖੀ ਕੰਮ ਕਰਦਾ ਮਨਮੁਖੀ ਸੋਚ ਹੈ ਤਾਂ ਮਨਮੁਖੀ ਕੰਮ ਕਰਦਾ ਹਾਂਜੀ ਮਹੱਲਾ ਤੀਜਾ ਸਤਗੁਰ ਮਿਲਿਆ ਸਦਾ ਸੁਖ ਜਿਸ ਨੂੰ ਆਪੇ ਮੇਲੇ ਸੋਏ ਸੁਖ ਹੈ ਇਹ ਵਿਵੇਕ ਹੈ ਅੰਤਰ ਨਿਰਮਲ ਹੋਏ ਤੇ ਇਹ ਸਤਗੁਰ ਇਹਨੂੰ ਮਿਲਦਾ ਆਪਣੇ ਨਾਲ ਜਿਸ ਨੂੰ ਆਪੇ ਮੇਲੇ ਸੋਏ ਸੁਖ ਹੈ ਇਹ ਵਿਵੇਕ ਹੈ ਸੁਖੇ ਦਾ ਵਿਵੇਕ ਹੈ ਵਿਵੇਕ ਸੁਖ ਹੈ ਸੁਖ ਵਿਵੇਕ ਹੈ ਜੇ ਸੁਖ ਹੈ ਤਾਂ ਵਿਵੇਕੀ ਹੈ ਵਿਚਾਰਵਾਨ ਹੈ ਵਿਵੇਕ ਹੈ ਵਿਚਾਰ ਵਿਚਾਰ ਵਿੱਚ ਸੁਖ ਹੈ ਸੋਚਣ ਵਿੱਚ ਸੁਖ ਨਹੀਂ ਸੁਖ ਇਹ ਵਿਵੇਕ ਹੈ ਅੰਤਰ ਨਿਰਮਲ ਹੋਏ ਅੰਦਰ ਇਹਦੇ ਨਿਰਮਲ ਹੋ ਜਾਂਦਾ ਇਹਦਾ ਅੰਦਰ ਮਨ ਨਿਰਮਲ ਹੋ ਜਾਂਦਾ ਵਿਚਾਰ ਨਾਲ ਵਿਵੇਕ ਵਿਚਾਰ ਨਾਲ ਮਨ ਨਿਰਮਲ ਹੋ ਜਾਂਦਾ ਹਾਂਜੀ ਅਗਿਆਨ ਕਾ ਭ੍ਰਮ ਕੱਟੀ ਹੈ ਗਿਆਨ ਪ੍ਰਾਪਤ ਹੋਏ ਅਗਿਆਨਤਾ ਦਾ ਜੇ ਭਰਮ ਕੱਟਿਆ ਜਾਵੇ ਅਗਿਆਨਤਾ ਦਾ ਜਿਹੜਾ ਜਾਲਾ ਜੇ ਕੱਟਿਆ ਜਾਵੇ ਅੱਖ ਤੋਂ ਤਾਂ ਚਾਨਣ ਹੋ ਜਾਂਦਾ ਅੰਦਰ ਕੱਟਿਆ ਗਿਆਨ ਪ੍ਰਾਪਤ ਹੋਏ ਗਿਆਨ ਪ੍ਰਾਪਤ ਹੋ ਜਾਂਦਾ ਅੰਦਰ ਚਾਨਣ ਹੋ ਜਾਂਦਾ ਠੀਕ ਹੈ ਜੀ ਨਾਨਕ ਏਕੋ ਨਜ਼ਰੀ ਆਇਆ ਜਹ ਦੇਖਾਂ ਤਹ ਸੋਈ ਬਸ ਅਗਿਆਨਤਾ ਦਾ ਹਨੇਰਾ ਦੂਰ ਹੋਇਆ ਇੱਕ ਨਜ਼ਰੀ ਆ ਗਿਆ ਸਭ ਦੇ ਅੰਦਰ ਇੱਕ ਨਜ਼ਰੀ ਆ ਗਿਆ ਸਭ ਦੇ ਅੰਦਰ ਇੱਕ ਦਿਸ ਪਿਆ ਘਟ ਘਟ ਦੇ ਵਿੱਚ ਹਰਜੂ ਦਿਸ ਪਿਆ ਆਇਆ ਜੇ ਦੇਖਿਆ ਤਾਂ ਸੋਏ ਜਿੱਥੇ ਦੇਖਦੇ ਉੱਥੇ ਉਹ ਆਪ ਹੀ ਠੀਕ ਹੈ ਇੱਕੋ ਹੀ ਜੋ ਤੇ ਦਿੰਦੀ ਹੈ ਯਾਦ ਫਿਰ ਦਿੰਦੀ ਹੋਈ ਨਹੀਂ ਜੋ ਤੇ ਜੋ ਦਿੰਦੀ ਹੈ ਹਰ ਕਿਸੇ ਹਾਂਜੀ ਪੌੜੀ ਸੱਚੇ ਤਖਤ ਰਚਾਇਆ ਵੈਸਣ ਕੋ ਜਾਈ ਸਭ ਕੁਝ ਆਪੇ ਆਪ ਹੈ ਗੁਰ ਸ਼ਬਦ ਸੁਣਾਈ ਆ ਹਿਰਦੇ ਦਾ ਟਰਕ ਕਿਹਨੇ ਜੀ ਚਾਨਣ ਕਿਹਨੇ ਕੀਤਾ ਤੇ ਚਾਨਣ ਸਭ ਮੈਂ ਚਾਨਣ ਹੋਏ ਉਹ ਜਿਹੜਾ ਚਾਨਣ ਹਿਰਦੇ 'ਚ ਜਿੰਨਾ ਹੈਗਾ ਇਹ ਤਖਤ ਹੈ ਇਹ ਸੱਚੇ ਨੇ ਰਚਾਇਆ ਕਿਤਨੇ ਬੈਠਣ ਕੋ ਜਾਈ ਬੈਠਣ ਵਾਸਤੇ ਮਨ ਦੇ ਟਿਕਣ ਵਾਸਤੇ ਇਹ ਤਾਂ ਰਚਾਇਆ ਸਭ ਕੁਝ ਆਪੇ ਆਪ ਹੈ ਇਹ ਸਭ ਕੁਝ ਆਪੇ ਆਪ ਹੈ ਜੇ ਧਰਮਾਂ ਦੋਏ ਰਲ ਕੇ ਆਪੇ ਆਪੇ ਕਹੇ ਗੁਰ ਸ਼ਬਦ ਸੁਣਾਈ ਗੁਰ ਸ਼ਬਦ ਜਦ ਸੁਣਿਆ ਆਉਂਦਾ ਨਾ ਸੁਣ ਪੈਂਦਾ ਇਹਨੂੰ ਇੱਥੇ ਬੈਠੇ ਨੂੰ ਇਹ ਤਖਤ ਤੇ ਫਿਰ ਸਭ ਕੁਝ ਆਪੇ ਆਪ ਹੈ ਜਦ ਸ਼ਬਦ ਸੁਣ ਲੈਂਦਾ ਜਦ ਹੁਕਮ ਸੁਣ ਜਾਂਦਾ ਫਿਰ ਸਭ ਕੁਝ ਆਪੇ ਆਪੇ ਹੈ ਜਿੰਨਾ ਚਿਰ ਸ਼ਬਦ ਨਹੀਂ ਸੁਣਦਾ ਉਹਨਾਂ ਚਿਰ ਇਹਨੂੰ ਭਰਮ ਹੈ ਮੈਂ ਪਤਾ ਨਹੀਂ ਕੀ ਆ ਅੱਛਾ ਸੁਣਾਈ ਦਾ ਮਤਲਬ ਸੁਣਦਾ ਇੱਕ ਜੇ ਉਹ ਬਾਹਰੋਂ ਪੜਦੇ ਉਹ ਸ਼ਬਦ ਸੁਣ ਆਈ ਜਾਂ ਸੁਣ ਪੈਂਦਾ ਸ਼ਬਦ ਨੂੰ ਹੁਕਮ ਜਾਂ ਸੁਣ ਪੈਂਦਾ ਇਸ ਤਖਤ ਤੇ ਬੈਠੇ ਨੂੰ ਜਦ ਇਹ ਹੁਕਮ ਪ੍ਰਗਟ ਹੋ ਜਾਂਦਾ ਇਹਦੇ ਅੰਦਰ ਸੁਣ ਜਾਂਦਾ ਫਿਰ ਸਭ ਕੁਝ ਆਪੇ ਆਪ ਹੈ ਹਾਂਜੀ ਆਪੇ ਕੁਦਰਤ ਸਾਜੀਆਂ ਕਰ ਮਹਿਲ ਸਰਾਈ ਚੰਦ ਸੂਰਜ ਦੋਏ ਚਾਨਣੇ ਪੂਰੀ ਬਣਤ ਬਣਾਈ ਆ ਕੁਦਰਤ ਜਿਹੜੀ ਸਾਜੀ ਹੈ ਇਹ ਵੀ ਤਾਂ ਇਹਨੇ ਆਪੇ ਸਾਜੀ ਹੈ ਜਿਹੜਾ ਸਰੀਰ ਸਾਜਿਆ ਕਰ ਮਹਿਲ ਸਰਾਈ ਇਹਨਾਂ ਨੇ ਮਹਿਲ ਬਣਾਏ ਨੇ ਇਹਨਾਂ ਨੇ ਸਰਾਵਾ ਬਣਾਈਆਂ ਨੇ ਚੰਦ ਸੂਰਜ ਹੋਏ ਚਾਨਣੇ ਪੂਰੀ ਬਣਤ ਬਣਾਈ ਚੰਦ ਸੂਰਜ ਨੇ ਦੋ ਚਾਨਣ ਕੀਤੇ ਨੇ ਪੂਰੀ ਬਣਤ ਬਣ ਗਈ ਇਹ ਹੁਕਮ ਨਾਲੇ ਬਣੇ ਹੋਏ ਨੇ ਸਾਰੇ ਹੁਕਮ ਰੂਪ ਇਹ ਬਣ ਜਾਂਦਾ ਹੈ ਇਹਨੂੰ ਸ਼ਬਦ ਸੁਣ ਜਾਂਦਾ ਇਹ ਵੀ ਤਾਂ ਹੁਕਮ ਰੂਪ ਬਣ ਜਾਂਦਾ ਹਾਂਜੀ ਠੀਕ ਹੈ ਚੰਦ ਸੂਰਜ ਇੱਥੇ ਮਨ ਚਿਤ ਵਾਸਤੇ ਨਹੀਂ ਆਇਆ ਬਾਹਰ ਵੀ ਚੰਦ ਸੂਰਜ ਨੇ ਅੰਦਰ ਵੀ ਚੰਦ ਸੂਰਜ ਨੇ ਠੀਕ ਹੈ ਜੀ ਫਿਰ ਸਰਾਈ ਜਦ ਕਹਾਂਗੇ ਤਾਂ ਚੰਦ ਸੂਰਜ ਬਾਹਰਲੇ ਵੀ ਬਣਾਂਗੇ ਨਾ ਹਾਂਜੀ ਆਪੇ ਵੇਖੇ ਸੁਣੇ ਆਪ ਗੁਰ ਸ਼ਬਦ ਧਿਆਈ ਆਪੇ ਵੇਖੇ ਸੁਣੇ ਆਪ ਆਪੇ ਵੇਖਦਾ ਆਪੇ ਸੁਣਦਾ ਗੁਰ ਸ਼ਬਦ ਧਿਆਈ ਗੁਰ ਸ਼ਬਦ ਦੇ ਵਿੱਚ ਧਿਆਨ ਰੱਖਦਾ ਦੇਖਣਾ ਸੁਣਨਾ ਤਾਂ ਹੈ ਪਰ ਧਿਆਨ ਗੁਰ ਸ਼ਬਦ ਦੇ ਵਿੱਚ ਰੱਖਣਾ ਚਾਹੀਦਾ ਹਾਂਜੀ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾਉ ਵਾਹ ਵਾਹ ਸੱਚੇ ਪਾਤਸ਼ਾਹ ਇਹ ਸੱਚਾ ਪਾਤਸ਼ਾਹ ਜਿਹੜਾ ਇਹਦੇ ਬਲਿਹਾਰੇ ਹੈ ਤੇਰੇ ਵਾਹ ਵਾਹ ਤੂੰ ਸੱਚੀ ਨਹੀਂ ਤੇਰੇ ਜਿਹੜੀ ਸਿਫਤ ਸਲਾਹ ਹੈ ਉਹ ਵੀ ਸੱਚੀ ਹੈ ਨਾਈਨ ਦਾ ਮਤਲਬ ਤੇਰੇ ਨਾਮ ਸੱਚਾ ਹੈ ਤੇਰੀ ਸਿਫਤ ਸਲਾਹ ਸੱਚੀ ਹੈ ਨਾਈ ਨਿਆਇ ਨਹੀਂ ਹੁੰਦਾ ਕਿ ਇਹ ਨਾਮ ਵਾਸਤੇ ਹੁੰਦਾ ਨਿਆਇ ਨਹੀਂ ਨਾਈ ਅਸਾ ਨਾਈ ਜਿਵੇਂ ਨਾਮ ਹੁੰਦਾ ਹੈ ਇਹ ਉਹਦਾ ਇਸਤਰੀਵਾਚਕ ਨਾਈ ਆ ਜਾਂਦਾ ਹੈ ਜੀ ਹਾਂਜੀ ਹਾਂਜੀ ਅੱਛਾ ਜੀ ਇਹ ਰਹਾਉ ਦੀ ਪੰਕਤੀ ਹੈ ਜੀ ਤੇ ਜਦੋਂ ਕੁਝ ਸੰਸਥਾਵਾਂ ਇਸ ਵਾਰ ਦਾ ਪਾਠ ਕਰਦੀਆਂ ਉਹ ਇਹ ਰਹਾਉ ਦੀ ਤੁਕ ਆ ਵਾਲੀ ਇਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਜਦੋਂ ਵੀ ਪੌੜੀ ਦੀ ਸਮਾਪਤੀ ਆ ਉਹ ਇਸ ਨੂੰ ਪੜ੍ਹਦੇ ਆ ਇੱਕ ਵਾਰ ਲਿਖ ਦਿੱਤੀ ਉਹਨਾਂ ਨੇ ਹਰ ਵਾਰ ਥੋੜੀ ਬੜੀ ਦੀ ਹੁੰਦੀ ਹੈ ਅਰਥ ਤਾਂ ਇੱਕ ਵਾਰੇ ਦੇਣੇ ਨੇ ਕਿਸੇ ਚੀਜ਼ ਨੇ ਉੱਥੇ ਦੂਈ ਵਾਰ ਉਹਦਾ ਜੋੜ ਵੀ ਪੈਂਦਾ ਉੱਥੇ ਜੋੜ ਮੋੜ ਮਿਲਦਾ ਵੀ ਹੈ ਜੇ ਉੱਥੇ ਉਹਦਾ ਜੋੜ ਹੀ ਨਹੀਂ ਮਿਲਦਾ ਉਹਦੀ ਲੋੜ ਨਹੀਂ ਤਾਂ ਬੇਲੋੜੀ ਪੜਨ ਦਾ ਵੀ ਕੋਈ ਫਾਇਦਾ ਨਹੀਂ ਉਹ ਕਹਿੰਦੇ ਆਮ ਹੀ ਦਾ ਜੋੜ ਮਿਲਦਾ ਹੈ ਹਰੇਕ ਜਗ੍ਹਾ ਕਿਉਂਕਿ ਆਮ ਕਿਸੇ ਵਾਰ ਚ ਰਹਾਉ ਆਉਂਦਾ ਨਹੀਂ ਇਸ ਵਾਰ ਚ ਰਹਾਉ ਆਇਆ ਹੋਇਆ ਰਾਉ ਦੀ ਭਗਤੀ ਨੂੰ ਅਸਲ ਦੇ ਵਿੱਚ ਉਹ ਅਸਥਾਈ ਬਣਾ ਕੇ ਪੜਦੇ ਨੇ ਬਾਕੀ ਅੰਤਰੇ ਬਣਾ ਲਏ ਉਹਨਾਂ ਨੇ ਉਹ ਤਾਂ ਗਾਉਣ ਸਮੇਂ ਨਾ ਜੀ ਇਹ ਜਦੋਂ ਪੜਦੇ ਆ ਵਾਰ ਨੂੰ ਤੇ ਇਹ ਨਾ ਨਾ ਫੇਰ ਨਹੀਂ ਲੋੜ ਹੈ ਪਰ ਉਹਨਾਂ ਦੇ ਵੱਲੋਂ ਇੱਕ ਰੀਤ ਚਲਾਈ ਹੋਈ ਹੈ ਉਹ ਆਮ ਪੜਦੇ ਆ ਇਸ ਨੂੰ ਜੇ ਹੁੰਦੀ ਤਾਂ ਗੁਰੂ ਸਾਹਿਬ ਇਹ ਦੁਬਾਰਾ ਲਿਖ ਦਿਆ ਕਰਦੇ ਇਦਾਂ ਹੀ ਆਦੰਤ ਪੜਨਾ ਵੀ ਲਿਖਿਆ ਹੋਇਆ ਹੈ ਜਿਹੜਾ ਦੂਈ ਵਾਰ ਪੜਿਆ ਉੱਥੇ ਗੁਰਦੇ ਮਾਤਾ ਗੁਰਦੇ ਪਤਾਲਾ ਆਦ ਇਹ ਸ਼ਲੋਕ ਆਦੰਤ ਪੜਨਾ ਕਿ ਇੱਥੇ ਪਹਿਲੀ ਪੌੜੀ ਦੀ ਸਮਾਪਤੀ ਹੈ ਜੀ